ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੁੱਛੀਐ ਦੁਬਿਧਾ ਵਿਆਪੈ ਰੋਗ ਨਾ ਕੋ ਮੇਰਾ ਮੇਰਾ ਤਾਂ ਕੋਈ ਹੈ ਹੀ ਨਹੀਂ ਕਿਸ ਗਹੀ ਫਿਰ ਮੈਂ ਕਿਹਨੂੰ ਫੜਾਂ ਕਿਹਦਾ ਲੜ ਫੜਾਂ ਮੇਰਾ ਹੈ ਨਹੀਂ ਕੋਈ ਜਦ ਨਾ ਕੋ ਹੋਆ ਨਾ ਹੋਗ ਨਾ ਹੈਗਾ ਨਾ ਹੋਊਗਾ ਗਾਂ ਵਾਸਤੇ ਅੱਛਾ ਜੀ ਜੇ ਕੋਈ ਹੋਇਆ ਨਾ ਤਾਂ ਨੂੰ ਹੋਊਗਾ ਆਪ ਹਾਂਜੀ ਨਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੁੱਚੀ ਹੈ ਦੁਬਿਧਾ ਵਿਆਪੈ ਰੋਗ ਆ ਜਿਹੜਾ ਆਉਣਾ ਜਾਣਾ ਇਹਦਾ ਔਖਾ ਹੋਇਆ ਹੈ ਮੈਨੂੰ ਇਹਦਾ ਵਿਗੁੱਚਿਆ ਦੁਬਿਧਾ ਵਿਆਪੈ ਰੋਗ ਅਰੇ ਦੁਬਿਧਾ ਇਹਦੇ ਨੂੰ ਰੋਗ ਵੱਧਦੇ ਨੇ ਤੋੜ ਜਾਣ ਕਰਕੇ ਹੀ ਰੋਗ ਵੱਧਦੇ ਨੇ ਹਾਂ ਠੀਕ ਹੈ ਜੀ ਅਨਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ ਗਿਣ ਨਾਮ ਹੈ ਨਾਮ ਵਿਹੂਣੇ ਆਦਮੀ ਨਾਮ ਨਾਲੇ ਨਾਲ ਲਿਖਿਆ ਹੈ ਹਾਂਜੀ ਦਿੱਲੇ ਨਾਲ ਵੀ ਆਇਆ ਜਾਂਦਾ ਨਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ ਕੱਲਰ ਕੰਨ ਗ੍ਰੰਥ ਕਹਿੰਦੇ ਨਾਮ ਤੇ ਸਖਣੇ ਨੇ ਜਿਹੜੇ ਕੱਲਰ ਦੀ ਕੰਨ ਮੋ ਆਪੇ ਗਿਰ ਜਾਂਦੇ ਨੇ ਆਪੇ ਟਾਇ ਜਾਂਦੇ ਨੇ ਢੇਰੀ ਹੋ ਜਾਂਦੇ ਨੇ ਕੱਲਰ ਕੰਨ ਗ੍ਰੰਥ ਗਿਣ ਨਾਵੇਂ ਕਿਉਂ ਛੁੱਟੀ ਹੈ ਜਾਇ ਰਸਾਤਲ ਅੰਤ ਨਾਮ ਦੇ ਬਿਨਾ ਛੁਟਕਾਰਾ ਨਹੀਂ ਹੈ ਕੋਈ ਤਰੀਕਾ ਦੱਸੋ ਨਾਮ ਦੇ ਬਿਨਾ ਛੁੱਟਣ ਦਾ ਜਾਇ ਰਸਾਤਲ ਅੰਤ ਨਹੀਂ ਤਾਂ ਅੰਤ ਨੂੰ ਰਥਾਤਲ ਨਰਕ ਚਲੇ ਜਾਓਗੇ ਡੁੱਬ ਜਾਓਗੇ ਭਵ ਸਾਗਰ ਦੇ ਵਿੱਚ ਇਹ ਰਸਾ ਰਸਾ ਤਾਲ ਰਸਾ ਜਿਹਨੇ ਰਸੇ ਵੀ ਨਾ ਸਾਲ ਦੇ ਰਸ ਇਹਨਾਂ ਵਿੱਚ ਡੁੱਬ ਜਾਓਗੇ ਠੀਕ ਹੈ ਜੀ ਗਣਤ ਗਣਾਵੇ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਨ ਹੈ ਗੁਰਬਿਨ ਗਿਆਨ ਨਾ ਹੋਵੇ ਸੰਤ ਗਣਾ ਮੈਂ ਅਗਨੀ ਆਦਰ ਪੰਡਤ ਪੰਡ ਲੈ ਲੋ ਪੰਡਤ ਉਹ ਗਣਤੀਆਂ ਬਣਦੀਆਂ ਜਿ ਪਿਆ ਹੈ ਗ੍ਰਹਿ ਚੱਕਰ ਦੇ ਵਿੱਚ ਹਾਂ ਅੱਖਾਂ ਦੇ ਵਿੱਚ ਫਸਿਆ ਹੈ ਫਸਾਈਆ ਦੁਨੀਆ ਉਹਦੀ ਗਣਤ ਕਰਾਵੇ ਅਖਰੀ ਅਗਣਾ ਤਾਂ ਸੱਚਾ ਸੋਏ ਸੱਚਾ ਸੋਏ ਤਾਂ ਅਗਣਾ ਤਾਂ ਗਿਣਤੀ ਤੇ ਪਰੇ ਹਾਂ ਇੱਕ ਤਾਂ ਗਿਣਤੀ ਤੇ ਪਰੇ ਹੀ ਆ ਠੀਕ ਹੈ ਜੀ ਅਗਰ ਤਾਂ ਸੱਚਾ ਸੋਏ ਉਹ ਉਹ ਅਗਣਤ ਤਾਂ ਸੱਚਾ ਸੋਏ ਤੇ ਅੱਖਰ ਚੱਕੀ ਫਿਰਦਾ ਪੰਡਤ ਪੋਤੀ ਵਿੱਚ ਅੱਛਾ ਜੀ ਸੰਤ ਗਣ ਅੱਖਰ ਹੀ ਅਗਣਤ ਤਾਂ ਸੱਚਾ ਸੋਏ ਹਾਂਜੀ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਇਹਦਾ ਮਤਲਬ ਹੈ ਗਿਆਨੀ ਹੈ ਪੜਨਤ ਨਹੀਂ ਹੈ ਪੜਨਤ ਦਾ ਗਿਆਨੀ ਹੈ ਬ੍ਰਾਹਮਣ ਨਹੀਂ ਹੈ ਪੜਨਤ ਹੋ ਗਿਆ ਗਿਆਨੀ ਹੀ ਹੈ ਗੁਰਮਨ ਗਿਆਨ ਨਾ ਹੋਏ ਹਾਂਜੀ ਗੁਰੂ ਦਾ ਬਿਨਾ ਸਤਗੁਰ ਦਾ ਬਿਨਾ ਗਿਆਨ ਕਿੱਥੋਂ ਹੋਣਾ ਸੀ ਇਹ ਮੁੱਖਾ ਹੈ ਸਤਗੁਰ ਆਪੇ ਬਣਿਆ ਬੈਠਾ ਹੈ ਕੂੜ ਗਿਆਨ ਮਗਰ ਲੱਗਿਆ ਕੂੜ ਗਿਆਨ ਮਗਰ ਅੱਛਾ ਜੀ ਹਾਂ ਹਾਂਜੀ ਟੁੱਟੀ ਤੰਤ ਰਬਾਬ ਕੀ ਵਾਜੇ ਨਹੀਂ ਵਿਜੋਗ ਵਿਛੜੀਆਂ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਟੁੱਟੀ ਤੰਤ ਰਬਾਬ ਕੀ ਜਾਂ ਰਬਾਬ ਦੀ ਤੰਤ ਟੁੱਟ ਜਾਂਦੀ ਹੈ ਵਾਜੇ ਨਹੀਂ ਵਿਜੋਗ ਵਿਜੋਗ ਹੋ ਜਾਂਦਾ ਜਾਂ ਟੁੱਟ ਗਈ ਵਿਜੋਗ ਹੋ ਗਿਆ ਜੁੜੀ ਹੈ ਸੰਜੋਗ ਹੈ ਹੂੰ ਤੰਦ ਟੁੱਟ ਜਾਂਦੀ ਹੈ ਵਿਜੋਗ ਹੋ ਗਿਆ ਦੋ ਟੋਟੇ ਹੋ ਗਏ ਜੁੜੀ ਹੋਈ ਸੀ ਟੁੱਟ ਗਈ ਠੀਕ ਹੈ ਉਲਟੀ ਤੰਤਰ ਬਾਬ ਕੀ ਬਾਜੈ ਨਹੀਂ ਵਿਜੋਗ ਜਾਂ ਨਾਮ ਨਾਲੋਂ ਸੁਰਤ ਟੁੱਟ ਜਾਂਦੀ ਹੈ ਫਿਰ ਵਿਜੋਗ ਹੋ ਜਾਂਦਾ ਫਿਰ ਨਹੀਂ ਵੱਜਦੀ ਅੱਛਾ ਜੀ ਵਿਛੜਿਆ ਮੇਲੇ ਪ੍ਰਭੂ ਹਾਂਜੀ ਇਹ ਟੁੱਟੀ ਨੂੰ ਫੇਰ ਗੰਢਣ ਨਾਲ ਗੋਪਾਲ ਆ ਪਈ ਹੈ ਹੂੰ ਹੂੰ ਕਰ ਸੰਜੋਗ ਸੰਜੋਗ ਫੇਰ ਕਰੂਗਾ ਫੇਰ ਜੋੜੂਗਾ ਤਾਲ ਨੂੰ ਹੂੰ ਹੂੰ ਤਾਂ ਕਦੇ ਵੱਜੂ ਜੁੱਤੀ ਨਹੀਂ ਵੱਜਦੀ ਜੁੱਤੀ ਵੱਜਦੀ ਹੈ ਜੁੱਤੀ ਸ਼ਬਦ ਨਿਕਲਦਾ ਸੋਚੋ ਠੀਕ ਹੈ ਸੱਚ ਨਾਲ ਜੁੜ ਕੇ ਬੋਲਦਾ ਜਾਂ ਸੱਚ ਨਿਕਲਦਾ ਵਿੱਚੋਂ ਇੱਥੇ ਰਵਾਬ ਜਿਹੜਾ ਹੈਗਾ ਇਹ ਊ ਇਹ ਚੇਤਨ ਵਾਸਤੇ ਵਰਤਿਆ ਹੈ ਜੀ ਰਵਾਬ ਤਾਂ ਚੇਤਨ ਰਵਾਬ ਤਾਂ ਸੁਰਤ ਦੀ ਤੰਦ ਹੈ ਚੇਤਨ ਮਨ ਦੋਹਾਂ ਨੂੰ ਜੁੜੀ ਹੋਈ ਹੈ ਅੱਛਾ ਜੀ ਇੱਕ ਪਾਸੇ ਚੇਤਕ ਪਾਸੇ ਮਨ ਦੋਹਾਂ ਨੇ ਜੁੜੀ ਹੈ ਤਾਂ ਸੁਰਤ ਹੂੰ ਦੋਹਾਂ ਦੇ ਮੇਲ ਵਿੱਚੋਂ ਦੋਏ ਇੱਕ ਹੋਏ ਹੋਏ ਨੇ ਉਹਨਾਂ ਦੇ ਮੇਲ ਦੇ ਵਿੱਚੋਂ ਆਵਾਜ਼ ਨਿਕਲਦੀ ਅੱਛਾ ਹਾਂਜੀ ਆਵਾਜ਼ ਆ ਦੋਹਾਂ ਦੀ ਸੁਣ ਜੀ ਠੀਕ ਹੈ ਜੀ